ਤੇ ਸਾਧ ਸੰਗਤ ਨੇ ਜਦੋਂ ਪਤਾ ਲੱਗਾ ਖਬਰ ਪਹਿਲਾਂ ਹੀ ਫੋਨ ਤੇ ਆ ਗਈ ਸੀ ਸਾਰੇ ਧਰਮਸ਼ਾਲਾ ਵਿੱਚ ਇਕੱਤਰ ਹੋਏ ਸਤਿਗੁਰੂ ਜੀ ਹੁਕਮ ਕੀਤਾ ਸਾਧ ਸੰਗਤ ਜੀ ਮੇਰਾ ਜੀ ਕੀਤਾ ਸੀ ਮੈਨੂੰ ਇੱਥੇ ਆ ਕੇ ਪਤਾ ਲੱਗਾ ਬਨਾਰਸ ਫੋਨ ਨਹੀਂ ਪਹੁੰਚ ਸਕਿਆ ਸੀ ਬਾਅਦ ਵਿੱਚ ਦੱਸਿਆ ਗਿਆ ਕਿ ਆਹ ਗੱਲ ਹੋ ਗਈ ਹੈ ਲੇਕਿਨ ਸਤਿਗੁਰੂ ਜੀ ਉਸ ਵੇਲੇ ਉਥੋਂ ਚੱਲ ਚੁੱਕੇ ਸਨ ਗੱਡੀਆਂ ਲੈ ਕੇ ਸਾਧ ਸੰਗਤ ਸਤਿਗੁਰੂ ਜਗਜੀਤ ਸਿੰਘ ਜੀ ਨੇ ਰਾਤ ਹੁਕਮ ਕੀਤਾ ਕਿ ਸਾਧ ਸੰਗਤ ਸਵੇਰੇ ਆਸਾ ਦੀ ਵਾਰ 2 ਤੋਂ 4:30 ਵਜੇ ਤੱਕ ਫਿਰ ਕਹਿੰਦੇ ਮੈਂ ਵਾਪਸ ਜਾਣਾ ਸੀ ਪਰ ਮੈਂ ਹੁਣ ਨਾ ਰਾਂਚੀ ਸੇਠ ਜੀ ਸਿੰਘ ਨੂੰ ਮਿਲ ਕੇ ਹੀ ਜਾਣਾ ਪਤਾ ਲੈ ਕੇ ਸਾਧ ਸੰਗਤ ਉਸ ਵੇਲੇ ਸੇਠ ਜੀ ਨੂੰ ਅਜੇ ਸੁਰਤ ਨਹੀਂ ਆਈ ਸੀ ਤੇ ਸਤਿਗੁਰੂ ਜਗਜੀਤ ਸਿੰਘ ਨੇ ਅਪਾਰ ਕਿਰਪਾ ਕੀਤੀ ਜਾ ਕੇ ਮਸਤਕ ਤੇ ਹੱਥ ਰੱਖ ਕੇ ਆਪਣੇ ਸਿੱਖ ਦੀ ਬਾਤ ਪੁੱਛੀ ਉਸ ਵੇਲੇ ਕਿਰਪਾ ਕੀਤੀ ਤੇ ਦੂਸਰੇ ਦਿਨ ਸੇਠ ਜੀ ਨੂੰ ਡਾਕਟਰ ਕਹਿੰਦੇ ਸਨ ਕਿ ਨਹੀਂ ਸੁਰਤ ਆਏਗੀ ਪਰ ਦਿਨ ਚੜ੍ਹਦਿਆਂ ਸੇਠ ਜੀ ਨੂੰ ਪਤਾ ਲੱਗ ਗਿਆ ਤੇ ਜਦੋਂ ਸੁਰਤ ਆਈ ਤੇ ਉਸ ਵੇਲੇ ਇਹ ਦੱਸਿਆ ਕਿ ਕੱਲ ਸਤਿਗੁਰੂ ਜੀ ਮੇਰੇ ਤੇ ਬੜੀ ਕਿਰਪਾ ਕੀਤੀ ਮੈਨੂੰ ਦਰਸ਼ਨ ਦੇ ਗਏ ਸੀ ਪਤਾ ਨਹੀਂ ਉਹਨੂੰ ਸੁਪਨੇ ਰੂਪ ਵਿੱਚ ਦੇ ਰਹੇ ਸੀ ਜਾਂ ਉਹ ਹਸਤ ਕਮਲ ਦੀ ਕਿਰਪਾ ਕਰ ਰਹੇ ਸੀ ਇਹ ਉਹਨਾਂ ਦੀ ਪ੍ਰਤੀਤ ਹੈ ਉਸੇ ਹੀ ਸੇਠ ਦਾ ਉਹ ਬੱਚਾ ਜਿਹੜਾ ਨਾਲ ਸੀ ਜਿੱਦਣ 18 ਸਾਲ ਦਾ ਹੋ ਗਿਆ ਸਾਧ ਸੰਗਤ ਗੁਰੂ ਘਰ ਵਿੱਚ ਧਰਮਸ਼ਾਲਾ ਵਿੱਚ ਆ ਗੁਰੂ ਨਾਨਕ ਦਾ ਹੀ ਗੁਰਪੁਰਬ ਮਨਾਇਆ ਜਾ ਰਿਹਾ ਸੀ ਤੇ ਉਹ ਕਮਲ ਫੁੱਲ ਲੈਣ ਚਲਾ ਗਿਆ ਸਰੋਵਰ ਤੋਂ ਉਸ ਵੇਲੇ ਦਾਸ ਨਹੀਂ ਸੀ ਉੱਥੇ ਪਰ ਜਦੋਂ ਉਹ ਪਹਿਲਾ ਕਾਂਡ ਸੀ ਉਦੋਂ ਉੱਥੇ ਹੀ ਸੀ ਕਮਲ ਫੁੱਲ ਲੈਣ ਗਿਆ ਤੇ ਸਰੋਵਰ ਵਿੱਚ ਉਹ ਜਿਹੜਾ ਬੰਦਾ ਲਿਆ ਕੇ ਦਿੰਦਾ ਨਾ ਪਾਣੀ ਚ ਅੱਗੇ ਜਾ ਕੇ ਉਹ ਮੌਕੇ ਤੇ ਨਹੀਂ ਸੀ ਤੇ ਆਪ ਤਰਨਾ ਜਾਣਦਾ ਸੀ ਕਹਿੰਦਾ ਬਾਹਰ ਮੋਟਰਸਾਈਕਲ ਖਿਲਾਰ ਕੇ ਮੁੰਡੇ ਨੂੰ ਕਹਿੰਦਾ ਇੱਥੇ ਖਲੋ ਮੈਂ ਲੈ ਆਉਣਾ ਜਾ ਕੇ ਟੁੱਬੀ ਮਾਰੀ ਤੇ ਸਾਧ ਸੰਗਤ ਮੁੜ ਕੇ ਬਾਹਰ ਨਹੀਂ ਆਇਆ ਉਸ ਸੇਠ ਜੀ ਦੇ ਦਿਲ ਵਿੱਚ ਜਾਂ ਮਨ ਤੇ ਕੋਈ ਸੱਟ ਨਹੀਂ ਲੱਗੀ ਭਾਵੇਂ ਉਸ ਵੇਲੇ ਪੂਰਾ ਡਾਲਟਨਗੰਜ ਨਹੀਂ ਪੂਰਾ ਬਿਹਾਰ ਰੋ ਰਿਹਾ ਸੀ ਕਿਉਂਕਿ ਸੇਠ ਜੀਤ ਸਿੰਘ ਦਾ ਨਾਮ ਇੰਦਰ ਸਿੰਘ ਦੇ ਨਾਮ ਹੀ ਦਾਨੀ ਆਉਂਦਾ ਸੀ ਉਹ ਭਰਾ ਰਾਜਨੀਤੀ ਵਿੱਚ ਉਹ ਦਾਨੀਆਂ ਵਿੱਚ ਕੋਈ ਗਰੀਬ ਕਦੇ ਖਾਲੀ ਨਹੀਂ ਜਾਂਦਾ ਸੀ ਨਾ ਉਹਦੀ ਦੁਕਾਨ ਤੋਂ ਨਾ ਉਹਦੇ ਘਰ ਤੋਂ ਤੇ ਸਤਿਗੁਰ ਦੀ ਅਪਾਰ ਕਿਰਪਾ ਹੁਕਮ ਮੰਨਦਾ ਸੀ ਆਪਣੇ ਪਿਤਾ ਜੀ ਸੇਠ ਵਾਂਗ ਹੀ ਦਾਨ ਕਰਦਾ ਸੀ ਸਾਧ ਸੰਗਤ ਤੋਂ 18 ਸਾਲ ਦਾ ਬੱਚਾ ਸਰੋਵਰ ਵਿੱਚ ਹੀ ਰਹਿ ਗਿਆ ਤੇ ਜਾ ਕੇ ਟੋਬਿਆਂ ਨੇ ਕੱਢਿਆ ਉਹਨੂੰ ਦੂਜੇ ਦਿਨ ਉੱਥੋਂ ਪਤਾ ਲੱਗਾ ਲੱਭੇ ਹੀ ਨਾ ਕਾਫੀ ਡੂੰਗਾ ਸੀ ਪਤਾ ਨਹੀਂ ਕਿਸ ਤਰ੍ਹਾਂ ਤੇ ਸਹੀ ਸਲਾਮਤ ਲਾਸ਼ ਤੇ ਮਿਲ ਗਈ ਘਰ ਲਿਆਂਦੀ ਗਈ ਤੇ ਭਰਾਵਾਂ ਨੇ ਦੱਸਿਆ ਸੇਠ ਜੀ ਕੋਲ ਕਿਉਂਕਿ ਮੈਂ ਬਾਅਦ ਵਿੱਚ 5 ਸਾਲ ਰਹਿ ਕੇ ਆਇਆ ਉਹ ਕਹਿੰਦੇ ਸਨ ਕਿ ਉਸ ਵੇਲੇ ਸਾਨੂੰ ਕੋਈ ਢੋਲਕੀ ਵਜਾਉਣ ਵਾਲਾ ਤੇ ਛੈਣੇ ਵਜਾਉਣ ਵਾਲਾ ਨਾ ਲੱਭੇ ਕਾਫੀ ਯਤਨ ਕੀਤਾ ਨਾ ਹੀ ਹੋਇਆ ਤੇ ਅਖੀਰੀ ਕਹਿੰਦਾ ਹੈ ਕਿ ਚਲ ਢੋਲਕੀ ਮੈਂ ਗਲ ਵਿੱਚ ਪਾਉਣਾ ਛੈਣੇ ਤੁਸੀਂ ਵਜਾਓ ਆ ਪੁੱਤਰ 18 ਸਾਲ ਦਾ ਢੋਲਕੀ ਗਲ ਵਿੱਚ ਪਾ ਕੇ ਕਰੀਬ ਪੌਣੇ 2 ਕਿਲੋਮੀਟਰ ਸ਼ਬਦ ਪੜਦਾ ਗਿਆ ਜੀਤ ਸਿੰਘ ਦਾਸ ਨੇ 5 ਸਾਲ ਸਾਧ ਸੰਗਤ ਤੋਂ ਉਸ ਨੂੰ ਵੇਖਿਆ ਹੈ ਉਹ ਪੁੱਤਰ ਨੂੰ ਵਾਜਾ ਸਿਖਾਉਂਦਾ ਸੀ ਨਿਤਨੇਮ ਸ਼ਾਮ ਨੂੰ ਕਰਵਾਉਂਦਾ ਸੀ ਦੁਕਾਨ ਬੰਦ ਕਰਕੇ ਦਾਸ ਵੀ ਉੱਥੇ ਦੁਕਾਨ ਤੇ ਉਹਨਾਂ ਦੀ ਤੇ ਡਿਊਟੀ ਥੋੜਾ ਚਿਰ ਦਿੰਦਾ ਰਿਹਾ ਦੁਕਾਨ ਨੂੰ ਲੌਕ ਕਰ ਦੇਣਾ ਜੇ ਕੋਈ ਬੰਦਾ ਨਹੀਂ ਮਿਲਿਆ ਪਰ ਆਪਣਾ ਨਿਤਨੇਮ ਤੇ ਆਪਣੇ ਪੁੱਤਰ ਦਾ ਉਹ ਘੰਟਾ ਨਿਤਨੇਮ ਨਹੀਂ ਖੁੰਝਣ ਦਿੰਦਾ ਅੱਜ ਦੇ ਦਿਨ ਤੱਕ ਇਹ ਹੈ ਸਤਿਗੁਰ ਦੀ ਕਿਰਪਾ ਜਾਂ ਸਤਿਗੁਰ ਤੇ ਪ੍ਰਤੀਤ ਜਾਂ ਸਤਿਗੁਰ ਦਾ ਪ੍ਰੇਮ ਸੋ ਦਾਸ ਅਰਜ ਕਰਨ ਲੱਗਾ ਸੀ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਆਪ ਸਾਰੇ ਮਨਾ ਰਹੇ ਹੋ ਗੁਰਪੂਰਬ ਉਸ ਦਿਹਾੜੇ ਨੂੰ ਸੋ ਭੈਣ ਨਾਨਕੀ ਦੀ ਅਰਦਾਸ ਸਤਿਗੁਰ ਦੇ ਚਰਨਾਂ ਵਿੱਚ ਪਹੁੰਚੀਏ ਤੇ ਭੈਣ ਕਿਸ ਤਰ੍ਹਾਂ ਅਰਦਾਸ ਕਰਦੀ ਹੈ ਕਵੀ ਇੱਥੇ ਕਹਿੰਦਾ ਹੈ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਣ ਕੇ ਦਿਦਾਰ ਦੇ ਜਮੀ ਤੇਰੀ ਭੈਣ ਸਦਕੜੇ ਜਾਂਦੀ ਤੂੰ ਆਣ ਕੇ ਦਿਦਾਰ ਦੇ ਜਮੀ ਤੇਰੀ ਵੀਰ ਨਾ ਯਾਦ ਸਤਾਂਦੀ ਤੂੰ ਆਣ ਕੇ ਦਦਾਰ ਦੇ ਜਵੀਂ ਸੁਬਾ ਉਠ ਪੈਣ ਨਾਨਕੀ ਫੇਰਾ ਦੁੱਧ ਨੂੰ ਮਧਾਣੀ ਦਾ ਪਾਇਆ ਮਨ ਨੂੰ ਵਿਰਾਗ ਹੋ ਗਿਆ ਯਾਦ ਆ ਗਿਆ ਅਮੀ ਦਾ ਜਾਇਆ ਪਿਆਰ ਦੀ ਲਹਿਰ ਉੱਠੀ ਦਿਲ ਦਰਿਆ ਦੇ ਵਿੱਚੋਂ ਪਿਆਰ ਦੀ ਲਹਿਰ ਦਿਲ ਦਰਿਆ ਦੇ ਵਿੱਚੋਂ ਹੰਝੂ ਬਣ ਅੱਖੀਆਂ ਚੋਂ ਵਹਾਂਦੀ ਤੂੰ ਆਣ ਕੇ ਦਿਦਾਰ ਦੇ ਜਮੀ ਤੇਰੀ ਵੀਰ ਨਯਾਦ ਸਤਾਂਦੀ ਤੂੰ ਆਣ ਕੇ ਦਿਦਾਰ ਦੇ ਜਮੀ ਪੈਣ ਦੇ ਆ ਚੰਦ ਵੀਰ ਨਾ ਤੈਥੋਂ ਚੰਦ ਅਸਮਾਨੀ ਵਾਰਾਂ ਵੇਖ ਤੇਰਾ ਚੰਦ ਮੁਖੜਾ ਵੇ ਮੈਂ ਨੈਣ ਤੜਫ ਦੇ ਆਸਾਂ ਦੇ ਸਹਾਰੇ ਨਾਲ ਜੀਵਨ ਦੀ ਏ ਪੈਣ ਤੇਰੀ ਆਸਾਂ ਦੇ ਸਹਾਰੇ ਨਾਲ ਜੀਵਨ ਦੀ ਏ ਪੈਣ ਤੇਰੀ ਤੈਨੂੰ ਤਰਲਾ ਪਿਆਰ ਦਾ ਪਾਂਦੀ ਤੂੰ ਆਣ ਕੇ ਦਦਾਰ ਦੇ ਜਵੀਂ ਤੇਰੀ ਵੀਰ ਨਯਾਦ ਯਾਦ ਸਤਾਂਦੀ ਤੂੰ ਆਣ ਕੇ ਦਦਾਰ ਦੇ ਜਵੀਂ ਠੰਡ ਵਰਤਾਉਣ ਵਾਲਿਆ ਨੈਣੀ ਠੰਡ ਨਾਨਕੀ ਦੇ ਪਾਵੀ ਪਲਕਾਂ ਚ ਰਹਿਣ ਵਾਲਿਆ ਪਲੋ ਪਲੀ ਵਿੱਚ ਦਰਸ ਦਿਖਾਵੀ ਦਰਸ ਪਿਆਸੀ ਦੀ ਉਦਾਸੀ ਵਧੀ ਜਾ ਰਹੀ ਏ ਦਰਸ ਪਿਆਸੀ ਦੀ ਉਦਾਸੀ ਵਧੀ ਜਾ ਰਹੀ ਏ ਪਾਵਾਂ ਔਸੀਆਂ ਤੇ ਕਾਗੇ ਉਡਾਂਦੀ ਤੂੰ ਆਣ ਕੇ ਦਿਦਾਰ ਦੇ ਜਵੀ ਤੇਰੀ ਵੀਰ ਨਯਾਦ ਸਤਾਂਦੀ ਤੂੰ ਆਣ ਕੇ ਦਿਦਾਰ ਦੇ ਜਵੀ ਨਾਨਕ ਤਿਆ ਕੇ ਨਾਨਕੀ ਜਦੋਂ ਕਾ ਤਵੇਂ ਦੇ ਉੱਤੇ ਪਾਇਆ